ਚੌਪਈ ਸੁਕ੍ਰਤਾਵਤੀ ਨਗਰ ਇਕ ਸੁਨਾ ਸੁਕ੍ਰਤ ਸੈਣ ਰਾਜਾ ਬਹੁ ਗੁਨਾ ਸੁਭ ਲਛਣ ਦੇ ਨਾਰ ਵਿਰਾਜੈ ਚੰਦਰ ਸੂਰ ਕੀ ਲਖ ਦੁਤ ਲਾਜੈ ਸ੍ਰੀ ਅਪਛਰਾ ਦੇ ਸੁਬਾਲਾ ਮਾਨੋ ਸਗਲ ਰਾਗ ਕੀ ਮਾਲਾ ਕਹੀ ਨਾ ਜਾਤ ਤਮਨ ਕੀ ਸੋਭਾ ਇੰਦਰ ਚੰਦਰ ਜਸ ਰਾਵ ਲਖ ਲੋਭਾ ਤਾਹ ਇਕ ਆਇ ਗਇਓ ਸੋਦਾਗਰ ਪੂਤ ਸਾਥ ਤੇ ਜਾਨ ਪ੍ਰਵਾਹ ਕਰ ਰਾਜ ਸੁਤਾ ਤੇ ਉਪਰੇ ਅਟਕੀ ਚਟਪਟ ਲਾਜ ਲੋਕ ਕੀ ਛਟਕੀ ਚਤੁਰ ਜਾਣਤਾ ਸਖੀ ਪਠਾਈ ਜਿਉ ਤਿਉ ਤਹਾਂ ਤਾਹੇ ਲੈ ਆਈ ਰਾਜ ਸੁਤਾ ਤਾਸੋ ਰਤ ਮਾਨੀ ਕੇਲ ਕਰਤ ਸਭ ਰਾਤ ਬਿਹਾਨੀ ਬਾਡਾ ਬਿਰਹ ਦੂਹਨ ਕੋ ਐਸਾ ਹਮ ਤੇ ਭਾਖ ਨ ਜਾਈ ਕੈਸਾ ਏਕ ਛੋਰ ਏਕ ਅੰਤ ਨ ਜਾਵੈ ਪਲਕੋਟ ਜੁਗ ਕੋਟ ਬਿਹਾਵੈ ਕਾਮ ਭੋਗ ਕਰ ਬਦਾ ਸੰਕੇਤਾ ਲਾਗਿਓ ਸ਼ਾਹ ਪੁੱਤਰ ਸੋਹੇਤਾ ਮੋਹੇ ਆਪਣੇ ਲੈ ਸੰਗ ਸਿਧਾਰੋ ਤਬ ਜਾਨੋ ਤੈ ਯਾਰ ਹਮਾਰੋ ਤਾਸੋ ਰਤਿ ਕਰ ਧਾਮ ਸਿਧਾਇਓ ਕੀਆ ਜਤਨ ਜੋ ਹਿਤੂ ਸਿਖਾਇਓ ਬਸਤਰ ਬਹੁਤ ਬਹੁ ਮੋਲ ਪਠਾਏ ਪ੍ਰਥਮ ਨਿਰਪਤ ਕਹ ਸਕਲ ਦਿਖਾਏ ਪੁਨ ਰਣਵਾਸੈ ਪਠੈ ਬਨਾਏ ਰਾਜਸੁਤਾਇ ਅਸ ਗਇਓ ਜਿਤਾਏ ਜੋ ਪਸੰਦ ਇਨ ਮੈਂ ਤੇ ਕੀਜੈ ਸੋ ਦੇ ਬਸਤਰ ਮੋਲ ਮੁਰਲੀ ਜੈੜਿਲ ਰਾਣੀ ਮਾਲ ਦਿਖਾਏ ਬਹੁਰ ਲੈ ਕਰ ਦਿਖਾਇਓ ਲਵਟ ਤਰਨ ਤੇ ਮਾਹੇ ਆਪਨੋ ਅੰਗ ਦੁਰਾਇਓ ਗਈ ਮਿੱਤਰ ਕੇ ਤਾਮ ਨਾ ਭੂਪ ਵਿਚਾਰਿਓ ਹੋ ਇਹ ਛਲ ਤੇ ਲੈ ਸਾਥ ਹਰੀਪ ਸਿਧਾਰਿਓ ਦੋਰਾ ਭਾਂਗ ਨਾ ਭੌਂਦੂ ਪੀਤ ਥੋ ਰਾਹਤ ਪਇਓ ਪਰਬੀਨ ਦੋਇਤਾ ਹਰੀ ਹਰੀਫਿਓ ਸਕਾ ਨਾ ਜੜ ਛਲ ਚੀਨ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 341 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਉੱਤਰ ਦਿਸ਼ਾ ਪ੍ਰਗਟ ਇਕ ਨਗਰੀ ਸ੍ਰੀ ਬ੍ਰਿਜ ਰਾਜਵਤੀ ਸੋ ਜਗਰੀ ਸ੍ਰੀ ਬ੍ਰਿਜ ਰਾਜ ਸੈਨ ਤਾ ਰਾਜਾ ਜਾ ਕਾ ਨਿਰਖ ਇੰਦਰ ਅਤਿ ਲਾਜਾ ਸ੍ਰੀ ਬ੍ਰਿਜ ਰਾਜ ਮਤੀ ਰਾਣੀ ਸੁੰਦਰ ਭਵਨ ਚਤੁਰਦਸ ਜਾਨੀ ਸ੍ਰੀ ਬਰੰਗਨਾ ਦੇ ਤਿਹ ਬਾਲਾ ਜਨ ਨਿਰ ਧੂਮ ਅਗਨ ਕੀ ਜਵਾਲਾ ਚਤੁਰ ਸਖੀ ਜਬ ਤਾਹੇ ਨਿਹਾਰੈ ਮਧੁਰ ਬਚਨ ਮਿਲਿਆ ਸੁਚਾਰੈ ਜੈਸੀ ਇਹ ਹੈ ਦਤੀਏ ਨਾ ਜਈ ਆਗੇ ਹੋਏ ਨਾ ਪਾਛੇ ਭਈ ਜਬ ਬਰੰਗਨਾ ਦੇ ਤਰਨ ਭੀ ਲਰਕਾ ਪਨ ਕੀ ਬਾਤ ਬਿਸਰਗੀ ਰਾਜ ਕੁਾਰ ਤਬ ਤਾਹੇ ਨਿਹਾਰਿਓ ਤਾ ਪਰ ਤਰਨ ਪ੍ਰਾਨ ਕਹਵਾਰਿਓ ਤਾਸੋ ਕਾਮ ਭੋਗ ਨਿਤ ਮਾਨੈ ਤੇ ਏਕ ਦੇਹ ਕਰ ਜਾਣੈ ਤਬ ਚਤੁਰਾ ਇਹ ਤ੍ਰਿਤ ਵਿਚਾਰਿਓ ਕਹੋ ਨਿਰਵਤ ਸੋ ਪ੍ਰਗਟ ਉਚਾਰਿਓ ਮੋਹ ਕੋ ਸਰਾਪ ਸਦਾ ਸਿਵ ਦੀਨਾ ਤਾ ਤੇ ਦਿਨ ਤਿਹਾਰੇ ਦੀਨਾ ਸਰਾਪ ਅਬਦ ਪੂਰਨ ਹੋਇ ਹੈ ਜਬ ਪੁਨ ਜੈ ਹੋ ਹਰ ਲੋਕ ਵਿਖੈ ਤਬ ਇੱਕ ਦਿਨ ਗਈ ਮਿੱਤਰ ਕੇ ਸੰਗਾ ਲਿਖ ਪਤਰਾ ਪਰ ਆਪਣੇ ਅੰਗਾ ਸਰਾਪ ਅਵਧਪੂਰ ਨੇ ਅਬ ਭਈ ਸੁਰਪੁਰ ਸੁਤਾ ਤਿਹਾਰੀ ਗਈ ਆਪ ਜੋ ਧਾਮ ਹਮਾਰੇ ਮਾਲਾ ਸੋ ਦੀਜੈ ਦਿਜ ਕੋ ਤਤਕਾਲਾ ਯਾਰ ਆਪਨ ਬ੍ਰਹਮਣ ਠਾਰਾਇਓ ਸਕਲ ਦਰਬ ਇਹ ਛਲ ਤਿਹ ਦਿਆਇਓ ਇਹ ਚਰਿੱਤਰ ਗੀ ਮਿੱਤਰ ਸਾਥਾ ਦੈ ਤਨ ਕੀਆ ਅਨਾਥ ਸਨਾਥਾ ਮਾਤ ਪਿਤਾ ਸਭ ਅਸ ਲਖ ਲਈ ਸਰਾਪ ਮੁਚਿਤ ਭਇਓ ਸੁਰਪੁਰ ਗਈ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 342 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਸੋਰਠ ਦੇਸ ਬਸਤ ਹੈ ਜਹਾਂ ਤਿਜ ਪਰ ਸੈਣ ਨਿਰਾਦਿਵ ਤਹਾਂ ਮਤੀ ਸੁਮੇਰ ਤਮਨ ਕੀ ਨਾਰੀ ਦੁਤੀਆ ਨਾ ਜਗਵੈ ਐਸ ਕੁਮਾਰੀ ਸੋਰਠ ਦੇ ਸੁਤਾ ਇਕ ਤਾਕੇ ਔਰ ਨਾਰ ਸਮਤੁਲ ਨਾ ਵਾਕੇ ਦੁਤੀਆ ਪਰਜ ਦੇ ਭਈ ਕੁਮਾਰੀ ਜੇ ਸੀ ਦੁਤੀਆ ਨਾ ਬ੍ਰਹਮ ਸਵਾਰੀ ਦੋ ਸੁਤਾ ਤਰਨ ਜਬ ਭਈ ਜਾਨ ਕਰ ਕਿਰਨ ਸੂਰ ਸਸ ਵਈ ਐਸੀ ਪ੍ਰਵਾਹ ਹੋਤ ਪੀ ਤਿਨ ਕੀ ਬਾਛਾ ਕਰਤ ਵਿਧਾਤਾ ਜਿਨ ਕੀ ਉਹ ਸੈਣ ਇਕ ਅੰਤ ਨਿਰਭਤ ਬਾਰੇ ਜਾਨ ਕਰ ਮੈਨ ਪ੍ਰਗਟਿਓ ਬਪ ਧਾਰੇ ਸੋ ਨਿਰਭ ਖੇਲਣ ਚੜਾ ਸਿਕਾਰਾ ਰੋਜ ਰੀਛ ਮਾਰੇ ਝੰਖਾਰਾ ਨਿਕਸੋ ਤਾਂ ਏਕ ਝੰਖਾਰਾ ਦਵਾਦਸ ਜਾ ਕੇ ਸੀਂਗ ਅਪਾਰਾ ਨਿਰਪ ਤਿਹ ਨਿਰਖ ਤੁਰੰਗ ਤਵਾਵਾ ਪਾਛੇ ਚਲਾ ਕੋਸ ਬਹੁ ਆਵਾ ਬਹੁਤ ਕੋਸ ਤੇ ਮਿਰਗਹਿ ਦਿਖੇਰਾ ਚਾਕਰ ਏਕ ਨਾ ਪਹੁੰਚਾ ਨੇਰਾ ਆਇਓ ਦੇ ਸੋਰਠੀ ਕੇ ਮਹਿ ਨਿਰਪ ਕੀ ਸੁਤਾ ਅਨਾਤ ਉਤੀ ਜਹ ਆਣ ਤਹੀ ਚੰਖਾਰ ਨਿਕਾਰਾ ਅਵਲਾ ਦੂ ਨਿਹਾਰ ਤਿਮਾਰਾ ਐਸਾ ਭਾਣ ਤਮਨ ਕਹ ਲਾਗਾ ਠੋ ਰਹਾ ਪਗ ਦ્વੈਕ ਨਾ ਭਾਗਾ ਰਾਜ ਕੁਵਾਰੀ ਦੂਹ ਨਿਹਾਰੋ ਦੂਹ ਹਿਰਦੈ ਇਹ ਭਾਂਤ ਵਿਚਾਰੋ ਬਿਨ ਪੂਛੇ ਪਿਤ ਇਹ ਹਮ ਬਰ ਹੈ ਨਾ ਤਰ ਮਾਰ ਕਟਾਰੀ ਮਰ ਹੈ ਤਬ ਲਗ ਭੂਪ ਤ੍ਰਿਖਾਤੁਰ ਪਇਓ ਮ੍ਰਿਗ ਕੇ ਸਹਿ ਤਾਂ ਚਲ ਗਇਓ ਸੋ ਮ੍ਰਿਗ ਰਾਜ ਸੋ ਤਨ ਕਹ ਦਿਓ ਤਿਨ ਕੋ ਸੀਤ ਬਾਰ ਲੈ ਪਿਓ ਬਾਂਦਾ ਬਾਜ ਏਕ ਦੁਮ ਕੇ ਤਰ ਸੋਧ ਪਇਓ ਹੋਇ ਭੂਪ ਸਰਮਾਤਰ ਰਾਜ ਕੁਆਰ ਨਿਕਾਤ ਪਛਾਨਾ ਸਖੀਆਂ ਸੋ ਅਸ ਕੀਆ ਬਖਾਨਾ ਮਦਰਾ ਬਹੁ ਦੂਹ ਕੁਾਰ ਮੰਗਾਇਓ ਸਾਤ ਬਾਰ ਜੋ ਤੋ ਚੁਆਇਓ ਆਪਨ ਸਹਿਤ ਸਖੀਨ ਕੋ ਪਿਆਏ ਅਦਕ ਮਤ ਕਰ ਦਈ ਸੁਆਏ ਜਬ ਜਾਨਾ ਤੇ ਭਈ ਦੀਵਾਨੀ ਸੋਏ ਸਕਲ ਪਹਰੂਆ ਜਾਨੀ ਦੂਹ ਸੁਨਾਹੀ ਲਈ ਮੰਗਾਏ ਪਹਿਰ ਨਦੀ ਮੈਂ ਤਸੀ ਬਨਾਏ ਤਰਤ ਤਰਤ ਆਈ ਤੇ ਤਹਾਂ ਸੋਵਤ ਸੁਤੋ ਨਰਾਧਿਪ ਜਹਾਂ ਪਕਰ ਭਾਵ ਦੇ ਦਿਆ ਜਗਾਏ ਅਜਾ ਚਰਮ ਪਰ ਲਿਆ ਚੜਾਏ ਭੂਪਤ ਲਿਆ ਚੜਾਏ ਸਨਾਈ ਸਰਤਾ ਬੀਜ ਭਰੀ ਪੁਨ ਜਾਈ ਤਰਤ ਤਰਤ ਆਪਨੋ ਤਜ ਦੇਸਾ ਪ੍ਰਾਪਤ ਭਈ ਤਿਹ ਦੇਸ ਨਰੇਸਾ ਜਬ ਕਛ ਸੁਧ ਸਖੀਆਂ ਤਿਨ ਪਾਈ ਨਿਰਸੰਦੇ ਜੋ ਹੀ ਠਹਰਾਈ ਮਦ ਸੋ ਭਈ ਜਾਨ ਮਤਵਾਰੀ ਡੂਬੂਈ ਰਾਜ ਦੁਲਾਰੀ ਦੋਹਰਾ ਵੈ ਦੋ ਨਿਰਭ ਸੰਗ ਗਈ ਅਨਕ ਹੀਏ ਹਰ ਖਾਤ ਅਜਾ ਚਰਮ ਪਰ ਭੂਪ ਬਰ ਦੂਹਨ ਚਲਾ ਬਜਾਤ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 343 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਹਰ ਦਵਾਰ ਇੱਕ ਸੁਨਾ ਨਿਰਪਾਲਾ ਤੇਜ ਮਾਨ ਮਾਨ ਛਿਤਾਲਾ ਸ੍ਰੀ ਰਸ ਰੰਗ ਮਤੀ ਤਿਹ ਜਾਈ ਜੇ ਸਮ ਦੂਸਰ ਵਿਦ ਨਾ ਬਨਾਈ ਜਬ ਬਹੁ ਤਰਨ ਤਰਨ ਅਤਿ ਭਈ ਭੂਪ ਸੈਨ ਰਿਪ ਕਹਿ ਪਿਤ ਦਈ ਸ੍ਰੀ ਨਗਰ ਭੀਤਰ ਜਬ ਆਈ ਲਖ ਚੰਡਾ ਲਿਕ ਅਦਕ ਲੁਭਾਈ ਪਠੈ ਸਾਤਰੀ ਲਿਆ ਬੁਲਾਈ ਨਿਰਪਸੋਂ ਭੋਗ ਕਥਾ ਵਿਸਰਾਈ ਰਹਿਣ ਦਿਵਸ ਤੇ ਲੇਤ ਬੁਲਾਈ ਰਾਤ ਆਤਿ ਨਿਰਤ ਪ੍ਰਾਤਿ ਕਰਤ ਬਨਾਈ ਰਸਤ ਰਸਤ ਐਸੀ ਰਸ ਗਈ ਜਨ ਨਾਰ ਤਮਨ ਕੀ ਭਈ ਸਭ ਬਿਰਤਾਂਤ ਕਹਿਤਾ ਸਿਖਾਇਓ ਸੋਵਤ ਸਮੈ ਭੂਪ ਕਹ ਕਾਇਓ ਪ੍ਰਾਤ ਜਰਨ ਕੇ ਕਾਜ ਸਿਧਾਈ ਆਗੇ ਰਾਖ ਲੈ ਨਿਦਰਾਈ ਜਬੈ ਚਿਤਾ ਪਰ ਬੈਠੀ ਜਾਏ ਚਹੂ ਔਰ ਦੀਏ ਆਗ ਲਗਾਏ ਚਾਰੋ ਦਿਸ਼ਾ ਅਗਨ ਜਬ ਲਾਗੀ ਤਬ ਹੀ ਉਤਰ ਚਿਤਾ ਤੈ ਭਾਗੀ ਲੋਗਨ ਚਰਤ ਕਰਿਆ ਨਹਿ ਜਾਣੀ ਦੀਨੀ ਤਸੀ ਚੰਡਾ ਰਹਿਰਾਨੀ ਯੋ ਛਲ ਛੈਲ ਚਿਕਨ ਸਨ ਗਈ ਕਿਨੂ ਨਾ ਬਾਤ ਤਾਹੇ ਲਖ ਲਈ ਨਾਰ ਅਦਕ ਮਨ ਹਰਖ ਵਢਾਇਓ ਚਾਹਤ ਹੁਦੀ ਸੋਏ ਪਤੀ ਪਾਇਓ ਤਬ ਤੇ ਆਜ ਲੱਗੇ ਉਹ ਦੇਸਾ ਮਾਰਦ ਤਰੀ ਕੋ ਪ੍ਰਥਮ ਨਰੇਸਾ ਕਾਠ ਤਰੇ ਕਰ ਜਾਹੇ ਜਰਾਵਤ ਭਾਗ ਸਖਤ ਨਹਿ ਬਾਤ ਲਜਾਵਤ ਦੋਹਰਾ ਤੇ ਰਾਣੀ ਕੇ ਪੁੱਤਰ ਤਵ ਰਾਜ ਕਰਾ ਤੇ ਠਾਵ ਆਜ ਲਗੇ ਚੰਡਾਲੀਐ ਭਾਖਤ ਤਿਨ ਕੋ ਨਾਵ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 344 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਬਜੂ